ਪੌੜੀ ਵਾਵਾ ਵੈਰ ਨਾ ਕਰੀਏ ਕਾਹੂ ਘਟ ਘਟ ਅੰਤਰ ਵਰਮ ਸਮਾਹੂ ਬ੍ਰਹਮ ਬ੍ਰਹਮ ਵਾਵਾ ਵਾਵਾ ਵੈਰ ਨਾ ਕਰੀਏ ਕਾਹੂ ਦੇਖੋ ਉਹ ਕਹਿੰਦੇ ਬ੍ਰਹਮ ਜਿਹੜਾ ਹੈਗਾ ਤੁਸੀਂ ਉਹਨੂੰ ਤੋਂ ਸ੍ਰੇਸ਼ਟ ਮੰਨਦੇ ਹੋ ਬ੍ਰਹਮ ਨਾਲ ਤਾਂ ਕਿਸੇ ਦਾ ਬੈਰ ਨਹੀਂ ਇਹ ਬ੍ਰਹਮ ਨੂੰ ਪਰਮਾਤਮਾ ਹੁੰਦੇ ਨੇ ਪਰਮ ਆਤਮਾ ਪਰਮਾਤਮਾ ਚਾਹੇ ਨਹੀਂ ਹੁੰਦੀ ਬ੍ਰਹਮ ਪਰਮ ਸ਼ੁੱਧ ਆਤਮਾ ਹੁੰਦੀ ਇਹ ਪ੍ਰਮਾਤਮਾ ਕਹਿੰਦੇ ਇਹ ਉਹਨਾਂ ਨੂੰ ਲਿਖਾ ਲੱਗਿਆ ਕੋਈ ਗੱਲ ਨਹੀਂ ਚਲੋ ਸਾਡੇ ਨਾਲ ਤਾਂ ਜਿਆਦਾ ਚੰਗਾ ਮੰਨਦੇ ਨੇ ਬ੍ਰਹਮ ਨੂੰ ਫਿਰ ਕਹਿੰਦੇ ਤੁਸੀਂ ਇਹ ਕਹਿੰਦੇ ਬ੍ਰਹਮ ਸਾਰਿਆਂ 'ਚ ਇਹ ਵੀ ਮੰਨਦੇ ਨੇ ਫਿਰ ਜਿਹੜਾ ਤੁਸੀਂ ਬੈਰ ਕਰਦੇ ਹੋ ਦੂਜੇ ਨਾਲ ਕਿਵੇਂ ਕਰ ਸਕਦੇ ਹੋ ਬੱਬਾ ਬੈਰ ਨਾ ਕਰੀਏ ਕਾਹੂ ਕਿਸੇ ਨਾਲ ਬੈਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੇ ਅੰਦਰ ਬ੍ਰਹਮ ਬ੍ਰਹਮ ਨਾਲ ਬੈਰ ਕਰਦੇ ਕਰੋ ਕਿ ਮੈਂ ਕਰੂੰ ਯਾਨੀ ਗੁਰਮੁਖ ਦੀ ਮਜਬੂਰੀ ਹੈ ਬੈਰ ਛੱਡਣਾ ਮਜਬੂਰ ਕਰਦਾ ਤੇ ਛੱਡੋ ਬੈਰ ਨਿਰਵੈਰ ਨਿਰਵੈਰ ਬਣਨਾ ਮਜਬੂਰੀ ਹੈ ਨਹੀਂ ਤਾਂ ਸਿੱਖੀ ਤੋਂ ਸਿਖਾ ਦੇ ਜੋ ਕਿਆ ਨਿਰਵੈਰ ਬਣਨਾ ਨਿਕਲੋ ਕਿਦੋਂ ਨਿਕਲੋਗੇ ਐ ਫਸਾ ਕੇ ਖੜੇ ਕਰਤਾ ਹਿੰਦੂਆਂ ਨੂੰ ਇਹ ਤਾਂ ਆਪਣੇ ਗ੍ਰੰਥਾਂ ਤੋਂ ਅਸਤੀਫੇ ਦੇ ਦਿਓ ਹਿੰਦੂ ਮਤ ਦੇ ਗ੍ਰੰਥਾਂ ਨੂੰ ਜਾਲ ਦੋ ਫੜ ਕੇ ਕਹੋ ਅਸੀਂ ਨਹੀਂ ਇਹਨਾਂ ਨੂੰ ਮੰਨਦੇ ਜਾਂ ਫਿਰ ਐ ਇੱਥੇ ਉਹਨਾਂ ਦੀਆਂ ਲਿਖਤਾਂ ਵਿੱਚ ਉਹਨਾਂ ਦੀਆਂ ਲਿਖਤਾਂ ਨੂੰ ਅੱਗੇ ਲੈ ਕੇ ਐਸੀਆਂ ਦਲੀਲਾਂ ਦਿੱਤੀਆਂ ਜਿਵੇਂ ਕੋਰਟਾਂ ਵਿੱਚ ਹੁੰਦੀਆਂ ਉਹਨਾਂ ਨੂੰ ਲਾਜਵਾਬ ਕਰਤਾ ਲਾਜਵਾਬ ਹੋਏ ਤੋਂ ਬਿਨਾ ਕੋਈ ਗੁਰਬਾਣੀ ਨੂੰ ਮੰਨਣਾ ਨਹੀਂ ਜਿਹੜਾ ਲਾਜਵਾਬ ਹੋਏ ਤੋਂ ਭੱਜ ਜਵੇ ਉਹ ਗਿੱਦੜ ਮੰਨਦੇ ਨੇ ਦਸਮ ਪਾਸ਼ਾ ਜਿਹੜਾ ਲਾਜਵਾਬ ਹੋਏ ਤੋਂ ਮਰ ਜਵੇ ਜਦੋਂ ਇੱਥੇ ਹੁੰਦੀ ਹੈ ਜਿਹੜੇ ਰਾਖਸ਼ਿਸ਼ ਨੇ ਪ੍ਰਮਾਤਮਾ ਨੂੰ ਨਹੀਂ ਮੰਨਦੇ ਉਹ ਮਰ ਜਾਂਦੇ ਨੇ ਉਹ ਗੁਰਬਾਣੀ ਨੂੰ ਮੰਨ ਲੈਂਦੇ ਜਿਹੜੇ ਇਹ ਦੇਵਤੇ ਕਹਿੰਦੇ ਨੇ ਇਹ ਭੱਜ ਜਾਂਦੇ ਨੇ ਇਹਨਾਂ ਚੋਂ ਰਾਖਸ਼ਾਂ ਜੋ ਕੋਈ ਭੱਜਿਆ ਹੋਵੇ ਅੱਜ ਤੱਕ ਦਸਮ ਪਾਸ਼ਾ ਨੇ ਕਿਤੇ ਨਹੀਂ ਲਿਖਿਆ ਰਾਖਸ਼ ਵੱਡੇ ਅਲਾਮੀ ਭੱਜ ਨਾ ਜਾਣਦੇ ਭੱਜਦੇ ਦੇਵਤੇ ਨੇ ਜਿਹੜੇ ਗੁਰਬਾਣੀ ਨੂੰ ਮੰਨਦੇ ਨੇ ਭੱਜਣਗੇ ਉਹ ਗੁਰਬਾਣੀ ਦੇ ਅਰਥਾਂ ਤੋਂ ਦਿਖਾ ਦਾਂਗੇ ਤੁਹਾਨੂੰ ਭਾਈ ਜਿਹੜੇ ਨਹੀਂ ਮੰਨਦੇ ਗੁਰਬਾਣੀ ਨੂੰ ਕਮਿਊਨਿਸਟ ਨੇ ਦੂਏ ਨੇ ਉਹ ਇਹਨਾਂ ਅਰਥਾਂ ਨੂੰ ਮੰਨ ਲੈਣਗੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸਿੱਖ ਨਹੀਂ ਉਹ ਸਿੱਖ ਬਣ ਜਾਣਗੇ ਜਿਹੜੇ ਸਿੱਖ ਨੇ ਭੱਜ ਜਾਣਗੇ ਉਹਨਾਂ ਚ ਬਹੁਤ ਸਾਰੇ ਬਹੁਤ ਸਾਰੇ ਭੱਜਣਗੇ ਜਿਹੜੇ ਆਏ ਸਿੱਖੀ ਨੂੰ ਖਰਾਬ ਕਰਨ ਸੀ ਉਹਨੇ ਭੱਜਣਗੇ ਉਹ ਕਿਵੇਂ ਮੰਨਣਗੇ ਜਿਹੜੇ ਖੜੇ ਹੀ ਹੁਣ ਸੰਸਾਵਾ ਬਣਾਈ ਨੇ ਅੱਜ ਮੈਂ ਆਪਣੇ ਜੋਸ਼ੀ ਸੀ ਤੂੰ ਹਿੰਦੂ ਇੱਕ ਬਾਹਮਣ ਕੀ ਕਰਨਾ ਹੈ ਸੀ ਡਾਕਾ ਮਾਰਨਾ ਸੀ ਡਾਕਾ ਵੱਜ ਗਿਆ ਹੋ ਗਿਆ ਹੋ ਗਿਆ ਤਿੰਨ ਕਰੋੜ ਦਾ ਡਾਕਾ ਮਾਰ ਕੇ ਸਿਖਾਂ ਹੋ ਗਿਆ ਉਹਨੇ ਕੀ ਲੈਣਾ ਸੀ ਜਦ ਗਾਇਬ ਨੇ ਡਾਕੇ ਮਾਰਨ ਆਏ ਨੇ ਉਹ ਸਿੱਖ ਬਣਨ ਆਇਆ ਸੀ ਡਾਕਾ ਮਾਰਨ ਆਇਆ ਸੀ ਹਾਂ ਉਹ ਡੋਗਰੇ ਸੀ ਰਣਜੀਤ ਸਿੰਘ ਕੋ ਕੀ ਕਰਨਾ ਹੈ ਸੀ ਡਾਕਾ ਮਾਰਨ ਆਇਆ ਸੀ ਸਾਰਾ ਪਰਿਵਾਰ ਪਰਿਵਾਰ ਬਰਬਾਦ ਕਰਤਾ ਸਿੱਖ ਰਾਜ ਖਤਮ ਕਰਤਾ ਆਪਣੀ ਕਸ਼ਮੀਰ ਲੈ ਗਏ ਉਹਦੇ ਵਿਸ਼ਵਾਸ ਕੀਤਾ ਕਿਹਨੇ ਕੀਤਾ ਰਣਜੀਤ ਸਿੰਘ ਨੇ ਸਿੱਖਾਂ ਨੇ ਕੀਤਾ ਨਹੀਂ ਉਹਨਾਂ ਨੇ ਕੀਤਾ ਮਤ ਮਾਰੀ ਹੋਈ ਸੀ ਜਦੋਂ ਮਤ ਮਾਰੀ ਜਾਂਦੀ ਹੈ ਨਾ ਡਾਕਾ ਘੱਟ ਜਦ ਵੱਜਦਾ ਤੁਸੀਂ ਕਿਵੇਂ ਮੰਨ ਲਿਆ ਸਿੱਖਾ ਤੁਸੀਂ ਕਿਵੇਂ ਮੰਨ ਲਿਆ ਸਿੱਖਾ ਤੁਸੀਂ ਅੰਨੇ ਸੀ ਥਾਣੇ ਚਲੇ ਜਾਣ 10 ਆਦਮੀ ਗ੍ਰਿਫਤਾਰ ਹੋ ਗਏ 20 ਆਦਮੀ ਗ੍ਰਿਫਤਾਰ ਹੋ ਗਏ ਨਕਸਲਵਾੜੀਆਂ ਦੇ ਦੋ ਪਿੰਡਾਂ 'ਚੋਂ ਲੜਾਈ ਹੋ ਗਈ ਉਹ ਲੈ ਜਾਣ ਥਾਣੇ ਥਾਣਾ ਲੁੱਟ ਲੈਣ ਸ਼ਾਮ ਨੂੰ ਸਾਰੇ ਰਫਰਾ ਲੈ ਹੁਣ ਉਹਦਾ ਮੂੰਹ ਜਾਣਾ ਵੀ ਆਪਾਂ ਬਣਾਉਟੀ ਲੜਾਈ ਕਰਕੇ ਚੱਲੇ ਆ ਆਪਾਂ ਥਾਣੇ ਪਹੁੰਚਣਾ ਕਿਵੇਂ ਪਹੁੰਚਾਂਗੇ ਥਾਣੇ ਵਾਲੇ ਫੜ ਕੇ ਲੈ ਗਏ ਰਾਤ ਨੂੰ ਥਾਣੇ ਦੇ ਸਾਰੀਆਂ ਰਫਰਾ ਸਾਰੇ ਅਸਲ ਲੁੱਟ ਲਿਆ ਉਹ ਗੱਲ ਹੋਈ ਹੈ ਸਾਡੇ ਨਾਲ ਫਿਰ ਥਾਣੇ ਵਾਲਿਆਂ ਨੂੰ ਕੀ ਕਰੂ ਸਰਕਾਰ ਜਿਹੜੀ ਦਊ ਨਹੀਂ ਦਊ ਉਹਨਾਂ ਖਾਤਰ ਕੀ ਸਜ਼ਾ ਹੋ ਪੁਲਿਸ ਵਾਲੇ ਵਾਸਤੇ ਛੇਤਰ ਉਹਨਾਂ ਦੇ ਬੁੜਕੂ ਨਹੀਂ ਬੁੜਕੂ ਤੁਸੀਂ ਲਿਆਏ ਉਹਨਾਂ ਨੂੰ ਤੁਸੀਂ ਅੰਨੇ ਸੀ ਉਹ ਆਪਣੀਆਂ ਬੰਦੂਕਾਂ ਦੇਤੀਆਂ ਤੁਸੀਂ ਸਭ ਕੁਝ ਦੇਤਾ ਤੁਹਾਨੂੰ ਬੇਵਕੂਫ ਬਣਾ ਕੇ ਇਹ ਅਕਲਮੰਦ ਕਿੱਥੋਂ ਹੋਏ ਇਹ ਅਕਲਮੰਦ ਨੇ ਜਿਹਨੂੰ ਪਛਾਣੇ ਨਹੀਂ ਵੀ ਲੜ ਕੇ ਆਏ ਨੇ ਸਾਨੂੰ ਬੇਵਕੂਫ ਬਣਾਉਣ ਵਾਸਤੇ ਆਏ ਨੇ ਇਹ ਸਿੱਖ ਬਣਨ ਆਇਆ ਸਾਨੂੰ ਬੇਵਕੂਫ ਬਣਾਉਣ ਵਾਸਤੇ ਆਇਆ ਪਹਿਲਾਂ ਹੀ ਪਤਾ ਸੀ ਸਾਨੂੰ ਪਹਿਲਾਂ ਹੀ ਪਤਾ ਸੀਗਾ ਕਿਉਂ ਕਰਦੇ ਹੁੰਦੇ ਨੇ ਲੋਕ ਇਹ ਜਿਹਾ ਪਖੰਡ ਖੰਡ ਕੀਤਾ ਸੀ ਪੈਸਾ ਨਹੀਂ ਲੈਣਾ ਉਹ ਨਹੀਂ ਲੈਣਾ ਉਹ ਨਹੀਂ ਲੈਣਾ ਪਹਿਲਾਂ ਪਹਿਲਾਂ ਇਦਾਂ ਹੀ ਕਰਨਾ ਪੈਂਦਾ ਹਾਂਜੀ ਵਾਵਾ ਬਹਿਰ ਦਾ ਕਰੀਏ ਕਾਹੂ ਘਟ ਘਟ ਅੰਤਰ ਬ੍ਰਹਮ ਸਮਾਹੂ ਜੇ ਬ੍ਰਹਮ ਸਾਰਿਆਂ ਦੇ ਅੰਦਰ ਹੈ ਭਾਈ ਫਿਰ ਤੁਸੀਂ ਬਹਿਰ ਕਰ ਨਹੀਂ ਸਕਦੇ ਕਿਸੇ ਨਾਲ ਕਿਸੇ ਨਾਲ ਬਹਿਰ ਕਰਨਾ ਮਤਲਬ ਹੈ ਬ੍ਰਹਮ ਨਾਲ ਬਹਿਰ ਕਰਨਾ ਵਾਸਦੇਵ ਜਲ ਫਲ ਵੇ ਰਵਿਆ ਜੇ ਤੁਸੀਂ ਸਮਾਉਣਾ ਬ੍ਰਹਮ ਦੇ ਘਰ ਜਾਣਾ ਹੈ ਵਾਸਦੇਵ ਹੈ ਨਾ ਬ੍ਰਹਮ ਤੁਹਾਨੂੰ ਘਰ ਬਣ ਦੋ ਵਾਸਦੇਵ ਰਾਜੇ ਦੀ ਫੌਜ ਹੈ ਕਿ ਅਸੀਂ ਫੌਜ ਦੇ ਵਿੱਚ ਆਪਸ ਵਿੱਚ ਬੈਠ ਕਰ ਸਕਦੇ ਅਸੀਂ ਨਹੀਂ ਬੈਠ ਕਰ ਸਕਦੇ ਜੇ ਕਿਸੇ ਖਿਲਾਫ ਤੋਂ ਸ਼ਿਕਾਇਤ ਹੈ ਉਹ ਬੈਠ ਕਰਦਾ ਤੁਸੀਂ ਨਾ ਕਰੋ ਪਿਆ ਕਰੇ ਉਹ ਆਪਣੇ ਕੀਤੀ ਦੀ ਸਜ਼ਾ ਅੱਗੇ ਦੇਖਦਾ ਨਾ ਬਾਦੇਵ ਬਾਦੇਵ ਸਰਵਤਰਵੇਂ ਹੈ ਨਾ ਬਾਦੇਵ ਉਹਨੂੰ ਕਿਹੜਾ ਨਹੀਂ ਜਾਣਦਾ ਬੈਰ ਕਰਦਾ ਜਿਹੜਾ ਗਲਤੀ ਕਰੂ ਉਹਦੀ ਸਜ਼ਾ ਉਹਨੂੰ ਐ ਕਰ ਕਰੇ ਸੋ ਐ ਨਾ ਕੋਈ ਨਾ ਪਕੜੀਏ ਕਿਸੇ ਜੇ ਕੋਈ ਬੈਰ ਕਰਦਾ ਪਿਆ ਕਰੇ ਤੂੰ ਕਿਉਂ ਕਰਦਾ ਹੈ ਫਿਰ ਬਾਦੇਵ ਇਹਨਾਂ ਕਮਜ਼ੋਰ ਨਹੀਂ ਹੈ ਵੀ ਤੇਰਾ ਕੋ ਵਿਗਾੜ ਦੂ ਇੱਕ ਨਲਾਇਕ ਬੱਚਾ ਲਾਇਕ ਬੱਚੇ ਦਾ ਕੋ ਬਗਾੜ ਨੂੰ ਬਾਸਦੇ ਤੇ ਦੇਖਦੇ ਉਹ ਤਾਂ ਉਹਨੂੰ ਵੀ ਦੇਖਦਾ ਉਹਨੂੰ ਵੀ ਦੇਖਦਾ ਕੁਝ ਨਹੀਂ ਵਿਗੜਦਾ ਦੇ ਤੱਕ ਬੈਠਾ ਉਹ ਉਹ ਵੀ ਨਹੀਂ ਆਇਆ ਉਹਦੀ ਅੱਖ ਨੂੰ ਪਹਿਲਾਂ ਦੇ ਦੀ ਇਹਦਾ ਮਨ ਵਿਗੜ ਗਿਆ ਉਹਨੂੰ ਪਹਿਲਾਂ ਪਤਾ ਲੱਗ ਗਿਆ ਬਾਸਦੇਵ ਦੀ ਮੰਦੀ ਬਿਨਾ ਕੁਝ ਵੀ ਨਹੀਂ ਵਿਗੜ ਸਕਦਾ ਸਾਡਾ ਜੇ ਵੀ ਵਿਗੜਨਾ ਚਾਹੁੰਦਾ ਫਿਰ ਤਾਂ ਰੋਲੇ ਨਹੀਂ ਫਿਰ ਤਾਂ ਕੋਈ ਵਿਚਾਰ ਨਹੀਂ ਸਕਦਾ ਫਿਰ ਬਚਾ ਵੀ ਕੋਈ ਨਹੀਂ ਸਕਦਾ ਇਹ ਕੁਝ ਬਗਾੜ ਨਹੀਂ ਸਕਦਾ ਫਿਰ ਸਾਨੂੰ ਕੀ ਬੈਰ ਕਰਨ ਦੀ ਲੋੜ ਹੈ ਇਹ ਭਾਣਾ ਮੰਨਣ ਦੀ ਗੱਲ ਆ ਗਈ ਫਿਰ ਗੱਲ ਭਾਣਾ ਮੰਨਣ ਦੀ ਆ ਇਹ ਦਲੀਲ ਹੈ ਇਹ ਤੋਂ ਮਜ਼ਬੂਤ ਦਲੀਲ ਹੋਰ ਕੋਈ ਨਹੀਂ ਗੁਰਬਾਣੀ ਦਲੀਲਾਂ ਨੇ ਜਿਵੇਂ ਵਕੀਲਾਂ ਦੀਆਂ ਹੁੰਦੀਆਂ ਨੇ ਇਹ ਦਲੀਲ ਦਾ ਕੋਈ ਕੱਟੇ ਨਹੀਂ ਹੈ ਕੋਈ ਜਵਾਬ ਹੀ ਨਹੀਂ ਦਲੀਲਾਂ ਵਕੀਲਾਂ ਦੀਆਂ ਇੰਨੀਆਂ ਮਜ਼ਬੂਤ ਨਹੀਂ ਹੁੰਦੀਆਂ ਵਕੀਲਾਂ ਨੂੰ ਕਿਹੜਾ ਅਕਲ ਹੈ ਪੂਰੀ ਇਹ ਅਕਲ ਬ੍ਰਹਮ ਗਿਆਨ ਦੀ ਇਹ ਅਕਲ ਬਵੇਕ ਬੁੱਧੀ ਦੀ ਬਵੇਕ ਦੀ ਵਕੀਲਾਂ ਦਾ ਤਾਂ ਜਿਹੜਾ ਬਵੇਕ ਮੰਨਿਆ ਹੈ ਨਾ ਸੰਸਾਰ ਦਾ ਉਹ ਬਵੇਕ ਹੈ ਉਹ ਨਹੀਂ ਉਹਨਾਂ ਦਾ ਬਵੇਕ ਬਾਰੇ ਨਹੀਂ ਪਤਾ ਕੀ ਹੁੰਦਾ ਅਬ ਬਵੇਕ ਇਹ ਬਿਮਾਰੀ ਪਈ ਹੋਈ ਜਿਹੜਾ ਕੋਈ ਜੱਜ ਚੰਡੀਗੜ੍ਹ ਦਾ ਜੱਜ ਕਹਿੰਦਾ ਫਿਰ ਉਲਟਾ ਕਰ ਦਿੰਦਾ ਦੂਆ ਜੱਜ ਦੂਆ ਫੈਸਲਾ ਕਰਦਾ ਉਹਦਾ ਵੀ ਵਿਵੇਕ ਹੁੰਦਾ ਦੋ ਕਿਸਮ ਦਾ ਵਿਵੇਕ ਹੋ ਗਿਆ ਫਿਰ ਵਿਵੇਕ ਦੋ ਪ੍ਰਕਾਰ ਦਾ ਹੋ ਗਿਆ ਫਿਰ ਤੀਜੇ ਤੀਜੇ ਨੇ ਹੋਰ ਤੀਜਾ ਕਰਤਾ ਉਹ ਵਿਵੇਕ ਇੱਕ ਪ੍ਰਕਾਰ ਦਾ ਵਿਵੇਕ ਦੀ ਕਿਸਮ ਇੱਕ ਹੁੰਦੀ ਹੈ ਦੂਈ ਹੁੰਦੀ ਹੋਈ ਨਹੀਂ ਉਹ ਵਿਵੇਕ ਗੁਰਬਾਣੀ ਚ ਹੈ ਗੁਰਬਾਣੀ ਨੂੰ ਛੱਡ ਕੇ ਕੋਈ ਵਿਵੇਕ ਹੈ ਨਹੀਂ ਵਿਵੇਕ ਬੁੱਧੀ ਤੋਂ ਬਿਨਾ ਵਿਵੇਕ ਹੁੰਦਾ ਹੀ ਨਹੀਂ ਵਿਵੇਕ ਬੁੱਧੀ ਸਤਗੁਰ ਬਿਨਾ ਕਿਤੋਂ ਮਿਲਦੀ ਹੋਣੀ ਕਿਸੇ ਕਾਲਜ ਚੋਂ ਕਿਸੇ ਸਕੂਲ ਸੰਸਾਰ 'ਚ ਵਿਵੇਕ ਬੁੱਧੀ ਹੈ ਉਹ ਨਹੀਂ ਪਹਿਲੀ ਗੱਲ ਹੈ ਵਿਵੇਕ ਬੁੱਧੀ ਕੀ ਹੈ ਵਿਵੇਕ ਬੁੱਧੀ ਕੀ ਹੈ ਕੁਦਰਤ ਵਿਵੇਕ ਬੁੱਧੀ ਹੈ ਕੁਦਰਤ ਦੇ ਨਿਯਮ ਵਿਵੇਕ ਬੁੱਧੀ ਅਨੁਸਾਰ ਨੇ ਜੋ ਗੈਰ ਕੁਦਰਤੀ ਚੀਜ਼ਾਂ ਨੇ ਗੈਰ ਕੁਦਰਤੀ ਉਹ ਵਿਵੇਕ ਤੋਂ ਹੀਣ ਨੇ ਵਿਵੇਕ ਤੋਂ ਸਖਣੀਆਂ ਨੇ ਵਿਵੇਕ ਤੋਂ ਖਿਲਾਫ ਨੇ ਵਿਵੇਕ ਉਹਨਾਂ ਤੋਂ ਖਿਲਾਫ ਹੈ ਗੈਰ ਕੁਦਰਤੀ ਖਿਆਲ ਸਾਡੇ ਅੰਦਰ ਪੈਦਾ ਹੁੰਦੇ ਨੇ ਜਿਹੜੇ ਸਾਡੇ ਆਪਣੇ ਵਿਚਾਰ ਨੇ ਨਾ ਮੰਨਦੇ ਆਪਣੀਆਂ ਇੱਛਾਵਾਂ ਨੇ ਇਹ ਸਾਰੀਆਂ ਵਿਵੇਕ ਤੋਂ ਸਖਣੀਆਂ ਨੇ ਉਹਨਾਂ ਜਦ ਸਾਡੇ ਅੰਦਰ ਕੋਈ ਇੱਛਾ ਪੈਦਾ ਹੁੰਦੀ ਹੈ ਜਿੰਨਾ ਚਿਰ ਸਾਡੇ ਅੰਦਰ ਵਿਵੇਕ ਹੈ ਨਹੀਂ ਜਦ ਵਿਵੇਕ ਦੀ ਸਾਨੂੰ ਸਮਝ ਆ ਗਈ ਸਾਡੇ ਅੰਦਰ ਕੋਈ ਇੱਛਾ ਹੀ ਨਹੀਂ ਪੈਦਾ ਹੁੰਦੀ ਐਸਾ ਜੱਜ ਕੋਈ ਨਹੀਂ ਜਿਹੜਾ ਆਪਣੀ ਇੱਛਾ ਅਨੁਸਾਰ ਫੈਸਲਾ ਨਹੀਂ ਕਰਦਾ ਫੈਸਲਾ ਕਰਦੇ ਨੇ ਆਪਣੀ ਇੱਛਾ ਅਨੁਸਾਰ ਆਪਣੀ ਬੁੱਧੀ ਅਨੁਸਾਰ ਕਹਿੰਦੇ ਨੇ ਵਿਵੇਕ ਹੈ ਤਾਂ ਤੇਰੀ ਮਰਜ਼ੀ ਦਾ ਹੋਇਆ ਵਿਵੇਕ ਉਹਦੀ ਮਰਜ਼ੀ ਦਾ ਉਹਦਾ ਵਿਵੇਕ ਹੈ ਉਹਦੀ ਮਰਜ਼ੀ ਦਾ ਉਹਦਾ ਵਿਵੇਕ ਹੈ ਵਿਵੇਕ ਆਪਣੀ ਮਨ ਮਰਜ਼ੀ ਨੂੰ ਵਿਵੇਕ ਕਹਿੰਦੇ ਨੇ ਵਿਵੇਕ ਕਹਿੰਦੇ ਨੇ ਪਰਮੇਸ਼ਰ ਦੀ ਮਰਜ਼ੀ ਨੂੰ ਪਰਮੇਸ਼ਰ ਦੀ ਮਰਜ਼ੀ ਨੂੰ ਵਿਵੇਕ ਕਿਹਾ ਮੰਨਿਆ ਹੋਇਆ ਹੁੰਦੀ ਉਹ ਪਰਮੇਸ਼ਰ ਦੀ ਮਰਜ਼ੀ ਬਵੇਕ ਹੈ ਕੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨੋ ਬਵੇਕੋ ਸੰਸਾਰ ਦੇ ਕਿਸੇ ਕਾਲਜ ਵਿੱਚ ਸਕੂਲ ਵਿੱਚ ਸੰਸਾਰ ਦੀ ਵਿਦਿਆ ਵਿੱਚ ਸੰਸਾਰ ਦੇ ਗ੍ਰੰਥਾਂ ਵਿੱਚ ਗੁਰਬਾਤ ਗੁਰਮਤ ਨਹੀਂ ਛੱਡ ਕੇ ਬੇਦ ਵਿੱਚੋਂ ਪਤਾ ਲੱਗੂਗਾ ਬਵੇਕ ਕੀ ਹੈ ਬ੍ਰਹਮ ਗਿਆਨ ਹੀ ਬਵੇਕ ਹੈ ਪਰਮੇਸ਼ਰ ਦੇ ਕਾਰਨ ਸਾਫ ਹੁੰਦਾ ਇੱਥੇ ਸੱਚੋ ਹੀ ਸੱਚ ਨਿਬੜਾ ਚੁਣ ਵਖ ਕੱਢੇ ਇੱਥੇ ਸਭ ਕਿੱਥੇ ਹੁੰਦਾ ਸੱਚੋ ਸੱਚ ਕਿਉਂ ਉੱਥੇ ਬਵੇਗ ਇੱਥੇ ਸੱਚੋ ਹੀ ਸੱਚ ਨਿਬੜਾ ਚੁਣ ਵਖ ਕੱਢੇ ਥੋ ਨਾ ਪਾਇਆ ਕੂੜਿਆ ਰੂਹ ਕਾਲੇ ਦੋਜਕ ਇੱਥੇ ਤਾਂ ਸਭ ਕੁਝ ਗੜਬੜ ਹੁੰਦੀ ਹੈ ਆਪ ਤਾਂ ਕਰਦੀ ਹੈ ਉਹਨਾਂ ਦੀ ਬੁੱਧੀ ਥੋੜੀ ਹੈ ਇਹ ਉਹਨਾਂ ਤੇ ਗਲਤੀ ਨਾ ਹੋ ਜਾਂਦਾ ਇਹ ਆਪ ਕਿਵੇਂ ਹੋ ਜਾਂਦਾ ਕਿ ਉਹ ਤਾਂ ਅਲੱਗ ਗੱਲ ਪਰ ਵਿਵੇਕ ਨਹੀਂ ਹੈ ਉਹਨੂੰ ਕਿਸੇ ਕੋਲ ਦੀ ਲੋੜ ਨਹੀਂ ਲੋੜ ਹੈ ਤਾਂ ਘਟ ਘਟ ਕੇ ਅੰਦਰ ਕੀ ਜਾਣਦਾ ਪਰ ਫਿਰ ਵੀ ਜੇ ਆਪਾਂ ਸੋਚੀਏ ਵਿਵੇਕ ਕਹਿੰਦੇ ਨੇ ਜੋ ਗੈਰ ਕੁਦਰਤੀ ਚੀਜ਼ ਹੈ ਕੁਦਰਤ ਨਾਲ ਤਾਂ ਆਪਾਂ ਮਿਲਾ ਸਕਦੇ ਨੇਚਰ ਨਾਲ ਤਾਂ ਮਿਲਾ ਸਕਦੇ ਜੋ ਗੈਰ ਗੈਰ ਕੁਦਰਤੀ ਗੱਲ ਹੈ ਉਹ ਵਿਵੇਕ ਤੋਂ ਹੀਣ ਹੈ ਆ ਜਿਹੜਾ ਸਮਲੈਂਗਿਕ ਦਾ ਫੈਸਲਾ ਵਿਵੇਕਹੀਣ ਇਹ ਗੈਰ ਕੁਦਰਤੀ ਗੱਲ ਇਹ ਉਹਨੇ ਜਿਹੜਾ ਫੈਸਲਾ ਦਿੱਤਾ ਹੈ ਇਹ ਵਿਵੇਕ ਤੋਂ ਹੀਣਾ ਫੈਸਲਾ ਕਿਉਂਕਿ ਨੇਚਰ ਤੋਂ ਖਿਲਾਫ ਹੈ ਨਾ ਗੱਲ ਨੇਚਰ ਤੋਂ ਖਿਲਾਫ ਜਿਹੜਾ ਕਾਨੂੰਨ ਬਣਿਆ ਹੋਇਆ ਸੀ ਹਿੰਦੁਸਤਾਨ ਦਾ ਇਸਲਾਮ ਦਾ ਧਰਮਾਂ ਦਾ ਉਹ ਗੈਰ ਕੁਦਰਤੀ ਨਹੀਂ ਹੈ ਗੈਰ ਕੁਦਰਤੀ ਗੱਲਾਂ ਨੂੰ ਧਰਮ ਨਹੀਂ ਠੀਕ ਮੰਨਦੇ ਇਹ ਤਾਂ ਨਵੇਂ ਪੜ੍ਹੇ ਨੇ ਇਹ ਸਮਝਦੇ ਨੇ ਕਿਤੇ ਵੀ ਧਰਮ ਤੋਂ ਅਸੀਂ ਧਰਮ ਤੋਂ ਵੀ ਉੱਪਰ ਹਾਂ ਇਹਨੇ ਪਾਗਲ ਜਿਹੜਾ ਆਪਣੇ ਆਪ ਨੂੰ ਧਰਮ ਤੋਂ ਉੱਤੇ ਸਮਝਦਾ ਪਾਗਲ ਹੈ ਉਹਨੂੰ ਗਿਆਨ ਥੋੜਾ ਜਿਵੇਂ ਬੱਚੇ ਨੇ ਸਾਡੇ ਉਹ ਵੀ ਸਾਨੂੰ ਕਹਿੰਦੇ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ ਜਦੋਂ ਇਹ ਆਦਮੀ ਮੰਨਣ ਲੱਗ ਜਾਂਦਾ ਅਸਲ ਤੇ ਉਹਨਾਂ ਨੇ ਧਰਮ ਸਟੱਡੀ ਨਹੀਂ ਕੀਤੀ ਜਿੱਦਾਂ ਧਰਮਾਂ ਨੂੰ ਪੜ ਲਾਣਗੇ ਉਹਨਾਂ ਨੂੰ ਲੱਗੂ ਵੀ ਸਾਡੀ ਅਕਲ ਥੋੜੀ ਜੀ ਹੈ ਜਿਹੜਾ ਉਹਨਾਂ ਨੇ ਪੜਿਆ ਉਹਦੇ ਥੱਲੇ ਕੁਝ ਨਹੀਂ ਹੈ ਵਿਵੇਕ ਹੁੰਦਾ ਹੈ ਕੁਦਰਤ ਦੇ ਅਨੁਸਾਰ ਜੋ ਚੀਜ਼ ਹੈ ਉਹ ਵੇਖ ਕੁਦਰਤ ਜੋ ਫੈਸਲੇ ਕਰਦੀ ਹੈ ਉਹ ਕੋਈ ਵੀ ਗਲਤ ਨਹੀਂ ਇਹਦੇ ਸਾਰੇ ਗਲਤ ਵੀ ਹੁੰਦੇ ਨੇ ਤੇ ਠੀਕ ਵੀ ਹੁੰਦੇ ਨੇ ਇਹ ਨਹੀਂ ਸਾਰੇ ਗਲਤ ਹੁੰਦੇ ਨੇ ਜੋ ਕੁਦਰਤੀ ਫੈਸਲੇ ਹੁੰਦੇ ਨੇ ਕੁਦਰਤ ਯਾਨੀ ਇਹਨਾਂ ਨੂੰ ਇਹ ਦੇਖਣਾ ਚਾਹੀਦਾ ਅਨੈਚੁਰਲ ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਕਮ ਸੇ ਕਮ ਉਹਨੂੰ ਬਵੇਖ ਦੇ ਖਿਲਾਫ ਸਮਝੋ ਜੋ ਨੇਚਰ ਤੋਂ ਖਿਲਾਫ ਮੋਟੇ ਤੌਰ ਤੇ ਅਨੈਚੁਰਲ ਚੀਜ਼ ਹੈ ਉਹ ਨਹੀਂ ਹੋਣੀ ਚਾਹੀਦੀ ਸਾਡੇ ਸਾਰੇ ਫੈਸਲੇ ਨੇਚਰ ਦੇ ਅਨੁਸਾਰ ਨੇ ਕੀਤੇ ਹੋਏ ਬੁੱਧ ਸਤਗੁਰ ਮਿਲਦੀ ਸਤਗੁਰ ਤੋਂ ਸਤਗੁਰ ਦੇ ਬਿਨਾ ਮਿਲਦੀ ਹੋ ਨਹੀਂ ਸਤਗੁਰ ਕੀ ਬਾਣੀ ਹੈ ਇੱਥੋਂ ਮਿਲਦੀ ਹੂੰ ਬਾਸਦੇਵ ਜਲ ਥਰ ਰਵਿਆ ਗੁਰ ਪ੍ਰਸਾਦ ਬਿਰਲੇ ਹੀ ਗਵਿਆ ਜਲ ਜਲਥਲ ਮੇ ਰਵਿਆ ਜਲਥਲ ਦੇਖੋ ਜਲ ਜਲਥਲ ਦਾ ਸਰਬ ਸਰਵਿਆਪੀ ਨਹੀਂ ਹੁੰਦਾ ਆਕਾਸ਼ ਜਲ ਕਿੱਥੇ ਥਲ ਕਿੱਥੇ ਫਿਰ ਜਲਥਲ ਹੈ ਜਿੱਥੇ ਸਰੀਰ ਹੈ ਜਲ ਥਲ ਇਕੱਠਾ ਹੈ ਤੇ ਇਹ ਉੱਥੇ ਤਤ ਇਕੱਠੇ ਨਹੀਂ ਜਲ ਥਲ ਇਹਦੀ ਵੀ ਧਰਤੀ 'ਚ ਵੀ ਹੈ ਪਾਣੀ 'ਚ ਵੀ ਹੈ ਜਲਦਾ ਸਰੀਰ ਜਲਦਾ ਮਿੱਟੀ ਵੀ ਹੈ ਪਾਣੀ ਵੀ ਹੈ ਪਾਣੀ ਮੈਲਾ ਮਾਟੀ ਗੋਰੀ ਤੇ ਮਾਟੀ ਕੀ ਪੁੱਤਰੀ ਜੋਰੀ ਤੇ ਜਲਦਲ ਹੋ ਗਿਆ ਹੋ ਗਿਆ ਨਾ ਜਲਦਲ ਜਲਦਲ ਸਰੀਰ ਹੈ ਦੇਹੀ ਹੈ ਅਜੀ ਬਾਹਲੀ ਦੇਹੀ ਹੈ ਬਾਸੇ ਜਲਦਲ ਮੈਂ ਰਵਿਆ ਜਲਦਲ ਮੈਂ ਰਵਿਆ ਹੈ ਰਵਿਆ ਰਵਿਆ ਨਹੀਂ ਹੋਇਆ ਉਹ ਤਾਂ ਰਵੇ ਦੀ ਰਵੇ ਦੀ ਗੱਲ ਕੀਤੀ ਉਹ ਰਵਿਆ ਹੋਇਆ ਮਨ ਰਵਿਆ ਹੋਇਆ ਮਨ ਸਰੀਰ ਚ ਰਵਿਆ ਹੋਇਆ ਮਨ ਦਾ ਨਿਵਾਸ ਕਾਦ ਵਿੱਚ ਹੈ ਬਬੀਏ ਦਾ ਨਿਵਾਸ ਹੈ ਜੇ ਬਬੀਆ ਜਲ ਮੈਂ ਤੇਰਾ ਵਾਸ ਚਾਲੂ ਹੈ ਤੇਰਾ ਵਾਸ ਇਹ ਜਿਹੜਾ ਖੂਨ ਹੈ ਨਾ ਪਾਣੀ ਜਿਹਦਾ ਵਾਸ ਹੈ ਜਿੱਥੇ ਖੂਨ ਦਾ ਦੌਰਾ ਘਟਿਆ ਉੱਥੇ ਦੀ ਸ਼ਕਤੀ ਘਟੀ ਜਿੱਲਾ ਪਾਸਾ ਖੂਨ ਦਾ ਬੰਦ ਹੋਇਆ ਉਹ ਮਰ ਗਿਆ ਉੜਦਾ ਇੰਜ ਦੇ ਕਾਬੂ ਇਹ ਬੇਕਾਬੂ ਹੋ ਗਿਆ ਹੋ ਗਿਆ ਨਾ ਡਾਕਟਰ ਨੇ ਕਿਤੋਂ ਲੱਭਿਆ ਉਹ ਅਸੀਂ ਕਿਤੋਂ ਲੱਭਿਆ ਸੀ ਗੁਰਬਾਣੀ ਚੋਂ ਲੱਭਿਆ ਬਾਬੀਆ ਜਲ ਮੈਂ ਤੇਰਾ ਦਿਖਾਉਂਦਾ ਦੌਰਾ ਨਹੀਂ ਜਲ ਨਹੀਂ ਜਾਂਦਾ ਕਰੰਟ ਦੇ ਤਾਰ ਹੂ ਭਾਈ ਕਰੰਟ ਦਾ ਹੀ ਜਾਊ ਇਹ ਜਿਹੜੀ ਸ਼ਕਤੀ ਹੈ ਪਾਣੀ ਜਿਗਮ ਕੰਮ ਕਰਦੀ ਖੂਨ ਜਿਗਮ ਕੰਮ ਕਰਦੀ ਖੂਨ ਦਾ ਦੌਰਾ ਘੜਿਆ ਮਨ ਦੀ ਪਕੜ ਘਟੀ ਇਹਦੀ ਸ਼ਕਤੀ ਦੀ ਪਕੜ ਘਟੀ ਸਰੀਰ ਤੋਂ ਉਹ ਪਾਸਾ ਹਿਲਦਾ ਨਹੀਂ ਕਮਜ਼ੋਰ ਹੋ ਜਾਂਦਾ ਪਰ ਬਾਹਰੇ ਕੀ ਇਹ ਜਲ ਥਲ ਚ ਰਵਿਆ ਆਇਆ ਰਵਿਆ ਨਹੀਂ ਹੋਇਆ ਰਵਿਆ ਉਹ ਕੱਲਾ ਪਾਣੀ ਚ ਰਵਿਆ ਹੋਇਆ ਇਹ ਜਲ ਥਲ ਚ ਰਵਿਆ ਹੋਇਆ ਜਲ ਥਲ ਤੇ ਦੀ ਦ੍ਰਿਸ਼ਟੀ ਹੈ ਸਾਹ ਲੈ ਕੇ ਹਵਾ ਜਿਹੜੀ ਹੈ ਹਵਾ ਦੇ ਵਿੱਚ ਇਹਦਾ ਐਸਾ ਅਸਰ ਹੈ ਸਾਹ ਲੈਂਦਾ ਸਾਰਾ ਹਵਾ ਦੀ ਹਵਾ ਦੇ ਵਿੱਚ ਆਕਸੀਜਨ ਹੈ ਆਕਸੀਜਨ ਨੂੰ ਸਾਫ਼ ਕਰਦੀ ਹੈ ਖੂਨ ਨੂੰ ਪਰ ਰਵਿਆ ਹੀ ਹੋਇਆ ਆਕਸੀਜਨ ਹਵਾ ਨੂੰ ਟੱਚ ਕਰਦਾ ਹੈ ਥੋੜਾ ਜਿਹਾ ਇੱਛਾ ਸ਼ਕਤੀ ਨਾਲੇ ਸਾਹ ਆਉਂਦਾ ਉਹਦੀ ਨਾਲ ਮਹਾਦੇਵ ਸਾਹ ਲੈਣ ਚ ਕੰਮ ਕਰ ਰਿਹਾ ਉਹਦੀ ਸ਼ਕਤੀ ਸਾਹ ਲੈਣ ਚ ਕੰਮ ਕਰਦੀ ਹੈ ਮਨ ਦੀ ਸ਼ਕਤੀ ਜਿਹੜੀ ਹੈਗੀ ਹੈ ਸਰੀਰ ਨੂੰ ਇਸਤੇਮਾਲ ਕਰਨੀ ਕੋ ਚੱਕ ਕੇ ਥੋਥੇ ਰੱਖਣ ਭਜਣਾ ਨੱਠਣਾ ਉੱਠਣਾ ਬੈਠਣਾ ਸਾਰਾ ਕੰਮ ਉਹ ਸ਼ਕਤੀ ਮਨ ਵਾਲੀ ਕਰਦੀ ਹੈ ਮਾਇਆ ਦੇ ਵਿੱਚ ਮਨ ਕਰਕੇ ਜੁੜਿਆ ਹੈ ਹਾਂਜੀ ਗੁਰਪ੍ਰਸਾਦ ਬਿਰਲੇ ਹੀ ਗਵਿਆ ਗੁਰ ਪ੍ਰਸਾਦ ਵਿਰਲੇ ਹੀ ਗਵੇ ਗਿਆਨ ਦੀ ਕਿਰਪਾ ਨਾਲ ਗੁਰ ਪ੍ਰਸਾਦ ਕਿਸੇ ਵਿਰਲੇ ਨੇ ਹੀ ਉਹਦੇ ਤੱਕ ਪਹੁੰਚ ਕੀਤੀ ਹੈ ਗਵਿਆ ਪਹੁੰਚ ਕਰਨਾ ਗਮਨ ਕਰਨਾ ਕੋਈ ਵਿਰਲਾ ਉਹਦੇ ਤੱਕ ਪਹੁੰਚ ਕਰਦਾ ਹੈ ਵਾਸਦੇਵ ਤੱਕ ਪਹੁੰਚਦਾ ਹੈ ਜਾ ਕੇ ਜਦੋਂ ਤੱਕ ਪਹੁੰਚਦਾ ਫਿਰ ਕੀ ਹੁੰਦਾ ਉਹਦੇ ਵਿੱਚ ਲੀਨ ਹੋ ਜਾਂਦਾ ਬ੍ਰਹਮ ਸਮਾ ਜਾਂਦਾ ਫਿਰ ਵਾਸਦੇਵ ਵਾਸਦੇਵ ਚ ਲੀਨ ਹੋਣਾ ਇਹ ਬ੍ਰਹਮਾ ਬ੍ਰਹਮ ਚ ਸਮਾ ਜਾਂਦਾ ਜਾ ਕੇ ਬ੍ਰਹਮ ਲੀਨ ਹੋ ਜਾਂਦਾ ਬ੍ਰਹਮਲੀਨ ਹੋ ਕੇ ਫਿਰ ਕੀ ਹੁੰਦਾ ਬੈਰ ਵਿਰੋਧ ਬਿਟੇ ਤਹ ਮਨ ਤੇ ਮਨ ਤੋਂ ਬੈਰ ਵਿਰੋਧ ਮਿਟ ਜਾਂਦਾ ਹਰ ਕੀਰਤਨ ਬੋਲਤੀ ਜੋ ਸੁਣਦੇ ਬੈਰ ਵਿਰੋਧ ਫਿਰ ਮਿਟ ਜਾਂਦਾ ਬਾਦਰ ਤਾਂ ਸਾਡੇ ਚ ਉਹ ਨਹੀਂ ਕਰਦਾ ਬੈਰ ਵਿਰੋਧ ਉਹਦੇ ਤਾਂ ਤੋਂ ਹਿਰਦੇ ਚੋਂ ਹਿਰਦੇ ਵਿੱਚੋਂ ਬੈਰ ਵਿਰੋਧ ਮਿਟ ਜਾਂਦਾ ਬੈਰ ਵਿਰੋਧ ਬਿਟੇ ਤਹ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਣਦੇ ਜਿਹੜੇ ਗੁਰਮੁਖ ਗੁਰਬਾਣੀ ਨੂੰ ਸੁਣਦੇ ਨੇ ਹਰ ਦੀ ਕੀਰਤੀ ਸੁਣਦੇ ਨੇ ਉਹਨਾਂ ਦਾ ਵੀ ਬੈਰ ਵਿਰੋਧ ਮਿਟ ਜਾਂਦਾ ਗੁਰਬਾਣੀ ਬੈਰ ਵਿਰੋਧ ਮਟਾਉਂਦੀ ਹੈ ਪੌਂਦੀ ਨਹੀਂ ਸਿੱਖਾਂ ਦੇ ਬੈਰੀ ਬਹੁਤ ਨੇ ਸਿੱਖ ਬਹੁਤ ਲੋਕਾਂ ਦੇ ਬੈਰੀ ਬਣ ਗਏ ਇਹਨਾਂ ਦੇ ਬੈਰੀ ਨੇ ਇਹ ਬੈਰੀ ਮੰਨਦੇ ਨੇ ਬੈਰੀ ਕੋਈ ਸਾਨੂੰ ਮੰਨਿਆ ਸੀ ਨਹੀਂ ਮੰਨਦੇ ਕਿਸੇ ਬਸ ਰੋਲਾ ਹੋ ਜਿਹੜਾ ਚੜ ਕੇ ਆਊਗਾ ਉਹਨੂੰ ਇਹਦਾ ਜਵਾਬ ਦੇ ਦਾਂਗੇ ਵੈਰੀ ਫਿਰ ਵੀ ਵੈਰੀ ਹੁੰਦਾ ਜਿਹੜੇ ਪਿੱਛੇ ਭੱਜੀ ਸੀ ਵੈਰੀ ਦੇ ਪਿੱਛੇ ਭੱਜੀ ਫਾਇਦੇ ਫਾਇਦਾ ਜਾਂਦਾ ਦੇ ਪਿੱਛੇ ਨਹੀਂ ਭੱਜਦੇ ਕਿ ਵੈਰੀ ਨਹੀਂ ਨਾਲ ਅਸੀਂ ਨਾ ਵੈਰੀ ਮੰਨਦੇ ਹਾਂ ਬਰਨ ਚਿਹਨ ਸਗਲੇ ਤੇ ਰਹਤਾ ਜਿਹੜਾ ਵਾਸਦੇਵ ਹੈ ਬੜ ਜਨ ਸਗਲੇ ਤੇ ਰਹਤਾ ਹੈ ਔਰ ਜਿਹੜਾ ਗੁਰਮੁਖ ਹੈ ਉਹ ਵੀ ਬੜ ਜਨ ਸਗਲੇ ਤੇ ਰਹਤਾ ਹੈ ਜਿਹੜਾ ਹਰ ਜਾ ਸੁਣਦਾ ਵੀ ਬਣ ਜਾਂਦਾ ਸੰਗਲੇ ਤੇ ਬਾਅਦ ਦੇ ਵਰਗਾ ਹੀ ਹੋ ਜਾਂਦਾ ਫਿਰ ਜਿਹਨੇ ਜਾਣਿਆ ਸੋ ਤੁਸੀਂ ਜਿਆ ਜਿਹਨੂੰ ਜਾਣਿਆ ਨਾ ਬ੍ਰਹਮ ਨੂੰ ਦੇ ਨੂੰ ਉਹ ਵਾਸਦੇਵ ਵਰਗਾ ਹੀ ਹੋ ਗਿਆ ਸਮਝ ਹੂੰ ਨਾਨਕ ਹਰ ਹਰ ਹਰ ਹਰ ਗੁਰਮੁਖ ਜੋ ਕਹਤਾ ਜੋ ਗੁਰਮੁਖ ਹਰ ਦੀ ਕਥਾ ਕਰਦਾ ਹੈ ਗੁਰਬਾਣੀ ਦੀ ਕਥਾ ਕਹਿ ਸਕਦਾ ਹੈ ਹਰ ਹਰ ਕਹਤਾ ਕਿ ਹਰ ਦਾ ਕਥਨ ਕਰਦਾ ਹਰ ਕੀ ਕਥਾ ਕਰਦਾ ਹੈ ਹਰ ਕੀ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਹਰ ਹਰ ਕੀ ਕਹੂਗਾ ਗੁਰਬਾਣੀ ਦੀ ਵਿਆਖਿਆ ਕਰੂ ਹੋਰ ਹਰ ਕੀ ਗੱਲ ਵਿਚਾਰਾ ਉਹ ਕੀ ਕਹੂ ਹਰ ਆ ਹਰ ਦੀ ਕਥਾ ਜਿਹੜੀ ਕੀਤੀ ਹੈ ਉਹਨਾਂ ਨੇ ਕੀਤੀ ਹੈ ਚਲ ਅਸੀਂ ਇਹਨੂੰ ਪੜ੍ਹ ਕੇ ਕਰ ਲਾਂਗੇ ਪੱਟਾ ਨੇ ਪੜ੍ਹ ਕੇ ਪੜ੍ਹੀ ਹੋਈ ਜੋ ਸਮਝੀ ਹੋਈ ਹੈ ਸਮਝ ਕੇ ਦੱਸੀ ਹੋਈ ਹੈ ਜਿਹੜਾ ਹਰ ਕੀ ਕਥਾ ਕਹਿੰਦਾ ਹੈ ਹਰ ਕੀ ਕਥਾ ਕਰਦਾ ਹੈ ਉਹ ਗੁਰਮੁਖ ਉਹ ਬਾਰੂ ਦੇ ਸਗਲੇ ਤੇ ਰਹਤਾ ਹੋਇਆ ਬਾਰੂ ਚੰਦ ਸਗਲੇ ਤੇ ਰਹਤਾ ਨਾਨਕ ਹਰ ਹਰ ਗੁਰਮੁਖ ਜੋ ਕਹਿੰਦਾ ਹਾਂ ਹਰ ਕੀ ਕਹਦਾ ਜਿਹੜਾ ਕਹਿੰਦਾ ਜਿਹੜਾ ਗੁਰਬਾਣੀ ਦੀ ਵਿਆਖਿਆ ਕਰਦਾ ਉਹ ਬਾਰੂ ਚੰਦ ਤੇ ਰਹਤ ਹੋ ਜਾਂਦਾ ਉਹ ਨਿਰਾਕਾਰ ਨਿਰਾਕਾਰੀ ਹੋ ਜਾਂਦਾ